ਚੌਪਈ ਅਚਲਾਵਤੀ ਨਗਰ ਇਕ ਸੋ ਹੈ ਚਲ ਸੈਣ ਰਾਜਾ ਤਾ ਕੋ ਹੈ ਚਲ ਦੇ ਤਾਕੇ ਕਰ ਰਾਣੀ ਸੁੰਦਰ ਭਵਨ ਚਤਰ ਦਸ ਜਾਨੀ ਅਚਲ ਮਤੀ ਦੂਸਰ ਤਹਿਦਾਰਾ ਤਾ ਤੇ ਸੁੰਦਰ ਹੁਤੀ ਅਪਾਰਾ ਤਾ ਸੋ ਨਿਪਕੋ ਨੇਹ ਅਪਾਰਾ ਜਾਣ ਧੂਚ ਨੀਚ ਤੇ ਪਿਆਰਾ ਦੁਤੀਆ ਨਾਰ ਅਸਤ੍ਰਿਤ ਵਿਚਾਰਿਓ ਏਕ ਨਾਰ ਕੇ ਸਾਥ ਸਿਖਾਰਿਓ ਤਾ ਕੋ ਭਰਿਓ ਦਰਬ ਸੋ ਥਾਮਾ ਜਾਣ ਤੇ ਅਵਰ ਨ ਦੂਜੀ ਮਾ ਜਬ ਸਭ ਅਰਧ ਰਾਤਰ ਸੋਇ ਜਾਹੇ ਜਾਗਤ ਰਹੇ ਏਕ ਜਨ ਨਾਹੇ ਦੀਪ ਜਰਿਓ ਤੌਲਰ ਜਬ ਲਈਓ ਤਬ ਤੁਮ ਅਸ ਰਾਜਾ ਸੋ ਕਹੀਓ ਮਾਇਆ ਗੱਡੀ ਮੋਹਿ ਨਿਰਭ ਜਾਨੋ ਏਕ ਬਾਤ ਮੈਂ ਤੁਮੈ ਬਖਾਨੋ ਅਛਲਾ ਦੇ ਤ੍ਰੀਕੋ ਬਲ ਦੇ ਕੈ ਗ੍ਰਹਿ ਲੈ ਜਾਹੇ ਕਾੜ ਮੋਹਿ ਲੈ ਕੈ ਅਛਲਾ ਦੇ ਜਬ ਹੀ ਸੁਨ ਪਾਇਓ ਉਲਟ ਭੇਦ ਤੇ ਤ੍ਰਿਆ ਸਿਖਾਇਓ ਏਕ ਬਾਤ ਮੰਗੇ ਮੋਹਿ ਦੇਹੋ ਨਿਰਭ ਪਹਿ ਨਾਮ ਤਿਸੀ ਕਾ ਲੇਹੋ ਪ੍ਰਥਮੈ ਅਧਿਕ ਦਰਬ ਤਿਹ ਦੀਆ ਦੁਗਨੋ ਦਰਬ ਦੇਨ ਤਿਹ ਕੀਆ ਤਿਨ ਸਹੇਟ ਉਤ ਦੀਪ ਜਗਾਇਓ ਇਤ ਇਸਤਰੀ ਇਮ ਭਾਗ ਸੁਣਾਇਓ ਹੇ ਨਿਰਪ ਮੋਹ ਮਾਇਆ ਤੁਮ ਜਾਨੋ ਵਿਗਟ ਕੇਤ ਕੀ ਗੱਡੀ ਪਛਾਨੋ ਆਪਣੀ ਇਸਤਰੀ ਕਹਾ ਬਲ ਦਇ ਕੈ ਯਾ ਤੇ ਭਖੋ ਕਾੜ ਧਨ ਲੈ ਕੈ ਰਾਣੀ ਸਾਧ ਜਹਾਂ ਨਿਰਵਸੋਇਓ ਅਰਧਿਕ ਰਾਤਰੀ ਬਚਨ ਤਹ ਹੋਇਓ ਮੋਹ ਮਾਇਆ ਕੋ ਘਰ ਹੀ ਰਾਖੋ ਇਸਤਰੀ ਦਇ ਆਪਣੀ ਵਲ ਭਾਖੋ ਜਿਨ ਇਸਤਰੀ ਇਹ ਤ੍ਰਿਤ ਬਨਾਇਓ ਤਾਹੀ ਕੋ ਨਿਰਭ ਨਾਮ ਸੁਨਾਇਓ ਰਾਜਾ ਲੋਭ ਦਰਬ ਕੇ ਮਾਰੇ ਤਸੀ ਨਾਰ ਕਹਾ ਬਲ ਦੈ ਡਾਰੇ ਜਿਨਹੁ ਨਾਰ ਕੋ ਮਤੋ ਸਿਖਾਇਓ ਪਲਟ ਕਾਮ ਤਾਹੀ ਕੇ ਆਇਓ ਉਨ ਤ੍ਰਿਏ ਦਰਬ ਤਾਹੇ ਬੋਧਿਆਏ ਨਾਰ ਤਸੀ ਕੋ ਹਨਿਓ ਬਨਾਏ ਬੁਰੀ ਬਾਤ ਜੋ ਕੋਈ ਬਨਾਵੇ ਉਲਟ ਕਾਮ ਤਾਹੀ ਕੇ ਆਵੇ ਜੈਸਾ ਕਿਓ ਤੈਸ ਫਲ ਪਾਇਓ ਤਾਹੇ ਹਨਤ ਤੀ ਆਪ ਹਨਾਇਓ ਇਤਿ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 327 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਥੰਬ ਕਰਨ ਇਕ ਥੰਬਰ ਦੇਖ ਨਿਪ ਸਿਖੈ ਸਾਧ ਕੋ ਦੁਸ਼ਟਨ ਕੋ ਰਿਪ ਤਾਕੇ ਸਵਾਨ ਏਕ ਥੋ ਆਛਾ ਸੁੰਦਰ ਕਰੋ ਸਿੰਘ ਸੋ ਕਾਛਾ ਇਕ ਦਿਨ ਧਾਮ ਨਿਰਪਤ ਕੇ ਆਇਓ ਪਾਹਨ ਹਨ ਤੇ ਤਾਹੇ ਹਟਾਇਓ ਤ੍ਰੀਕੀ ਹੁਤੀ ਸਵਾਨ ਸੋ ਪ੍ਰੀਤਾ ਪਾਹਨ ਲਗੇ ਭਇਓ ਦੁਖ ਚੀਤਾ ਪਾਹਨ ਲਗੇ ਸਵਾਨ ਮਰ ਗਇਓ ਰਾਣੀ ਦੋਸ ਨਿਰਵਤ ਕਹਾ ਦਇਓ ਮਰਿਓ ਸਵਾਨ ਭਇਓ ਕਹਾ ਉਚਾਰਾ ਐਸੇ ਹਮਰੇ ਪਰੈ ਹਜ਼ਾਰਾ ਆਪ ਤੈ ਜਾ ਕੋ ਪੀਰ ਪਛਾਨਾ ਤਾ ਕੋ ਭਾਂਤ ਪੂਜ ਹੈ ਨਾਨਾ ਕਹਿਓ ਸਹੀ ਤਬ ਯਾਹੇ ਪੁਜਾਉ ਭਲੇ ਭਲੇ ਤੇ ਨੀਰ ਭਰਾਉ ਕੁਤਬ ਸ਼ਾਹ ਰਾਖਾ ਤੇ ਨਾਮਾ ਤਹੀਂ ਖੋਦ ਭੂ ਗਾਡਿਓ ਬਾਮਾ ਤਾਂ ਕੀ ਗੋਰ ਬਣਾਈ ਐਸੀ ਕਿਸੇ ਪੀਰ ਕੀ ਹੋਏ ਨਾ ਜੈਸੀ ਇੱਕ ਦਿਨ ਆਪ ਤਹਾਂ ਤਰੀ ਗਈ ਸਿਰਨੀ ਕਛੂ ਚੜਾਵਤ ਭਈ ਮੰਨਤ ਮੋਹਰ ਕਹੀ ਬਰ ਆਈ ਸੁਪਨਾ ਦਿਓ ਪੀਰ ਸੁਖਦਾਈ ਮੋਏ ਸੋ ਤੇ ਪੀਰ ਜਗਾਇਓ ਆਪ ਆਪਣੀ ਕਬਰ ਬਤਾਇਓ ਤਾਂ ਤੇ ਮੈਂ ਇਹ ਠੋਰ ਪਛਾਨੀ ਜਬ ਹਮਰੀ ਮਨਸਾ ਨੀ ਇਹ ਵਿਦਜਾਪੁਰ ਮੈਂ ਸੁਨ ਪਾਇਓ ਜਾਰਤ ਸਕਲ ਲੋਗ ਮਿਲ ਆਇਓ ਭਾਂਤ ਭਾਂ ਸੀਰਨੀ ਚੜਾਵੈ ਚੂੰਬ ਕਬਰ ਕੂਕਰ ਕੀ ਜਾਵੈ ਕਾਜੀ ਸੇਖ ਸ਼ੈਦ ਤਹ ਆਵੇਂ ਪੜ ਫਾਤਿਆ ਸੀਰਨੀ ਵਟਾਵੈ ਤੂਰ ਸਮਸ ਝਾਰੂ ਅਨੁ ਉਡਾਹੀ ਚੂਮ ਕਬਰ ਕੂਕਰ ਕੀ ਜਾਹੀ ਦੋਹਰਾ ਇਹ ਛਲ ਆਪਣੇ ਸਵਾਨ ਕੋ ਤ੍ਰਿਤ ਦਿਖਾਇਓ ਬਾਮ ਅਬਲਗ ਕਹ ਜਾਰਤ ਕਰੈ ਸ਼ਾਹ ਕੁਤਬ ਦੀ ਨਾਮ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 328 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪੀ ਵਿਦਿਆਵਤੀ ਨਗਰਿਕ ਸੋ ਹੈ ਬ੍ਰਿਭ੍ਰਮ ਸੈਨ ਨਿਰਪਤਾ ਕੋ ਹੈ ਵਿਆਹ ਘਰਮਤੀ ਤਾ ਕੇ ਗਰਦਾਰਾ ਚੰਦਰ ਲਿਓ ਤਾ ਤੇ ਉਜਿਆਰਾ ਤੇ ਠਾਹੁਤੀ ਏਕ ਪਨਿਹਾਰੀ ਨਿਰਭ ਕੇ ਬਾਹਰ ਭਰਤ ਥੀ ਦੁਆਰੀ ਤੇ ਕੰਚਨ ਕੇ ਭੂਖਣ ਲਹਿ ਕੈ ਡਾਰ ਦੇ ਘਟ ਮੋ ਕਰ ਗਹਿ ਕੈ ਉਪਰ ਜਲ ਤਾਕੇ ਤਰ ਭੂਖਨ ਕਿਨੂ ਨਾ ਨਰ ਸਮਝੋ ਤਿਹ ਦੂਖਨ ਬਹੁ ਪੁਰਖਨ ਤਾਕੋ ਜਲ ਪੀਆ ਕਿਨੂ ਜਾਨ ਭੇਦ ਨਹਿ ਲੀਆ ਰਾਣੀ ਹੂੰ ਤੇ ਘਟੈ ਨਿਆਰਾ ਦ੍ਰਿਸ਼ਟ ਨਿਵਤ ਕੀ ਤਰਸੋ ਨਿਕਾਰਾ ਕਾਹੂ ਬਾਤ ਲਖੀ ਨਹਿ ਗਈ ਭੂਖਨ ਜਾਦ ਨਾਰ ਖਰ ਭਈ ਇਤ ਸ੍ਰੀ ਚਿਤ੍ਰਪਖਿਆਨੇ ਪਖਿਆਨੇ ਤ੍ਰਿਆ ਚਿਤ੍ਰੇ ਭੂ ਮੰਤਰੀ ਸੰਵਾਦੇ 329 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਫਜੂ ਚੌਪਈ ਬਿਰਹਾਵਤੀ ਨਗਰ ਇਕ ਦਛਨ ਬਿਰਹਾ ਸੈਣ ਤਹ ਨਿਰਤ ਵਿੱਚ ਅਛਨ ਬਿਰਹਾ ਦੇ ਸਦਨ ਮਹਿਬਾਲਾ ਜਾਨ ਕਰ ਸਿਖਰ ਅਗਨ ਕੀ ਜਵਾਲਾ ਇਸ਼ਕਾ ਦੇ ਤੇ ਸਤਪ ਨਿਜੈ ਚੰਦ ਸੂਰ ਜਿਹ ਸਮ ਛਬ ਦਿਜੈ ਅਵਰਨਾਰ ਨਾਰ ਤੇ ਸਮ ਨਹਿ ਕੋਈ ਤ੍ਰੀ ਕੀ ਉਪਮਾ ਕਹਾ ਤ੍ਰਿਯ ਸੋਈ ਸੁੰਦਰਤਾ ਤਾਕੇ ਤਨ ਐਸੀ ਸਚੀ ਪਾਰਵਤੀ ਹੋਏ ਨਾ ਤੈਸੀ ਮਾਲਮ ਸਕਲ ਜਗਤੂ ਜਿਆਰੀ ਜਜ ਗਾਂਦਰਵੀ ਭੀਤਰ ਪਿਆਰੀ ਕੰਚਨ ਸੈਨ ਦੈਤ ਤਹ ਭਾਰੋ ਵੀਰ ਜਵਾਨ ਦੁਤਿਮਾਨ ਕਰਾਰੋ ਨੇਹ ਕੰਟਕ ਅਸੁਨਾਨ ਕਰਿਓ ਜਿਨ ਸੂਹੇ ਪਇਓ ਸੋ ਬਲੀ ਹਨਿਓ ਤਿਨ ਤਿਹ ਪੁਰ ਅਰਧ ਰਾਤ ਵਹਿ ਆਵੈ ਏਕ ਪੁਰਖ ਨਿਤ ਪ੍ਰਤ ਭਖ ਜਾਵੈ ਸਭੇ ਰਸੂਜ ਵੱਢਿਓ ਜੀ ਮੈਂ ਆਤੇ ਬੈਠ ਵਿਚਾਰ ਕਰਤ ਭੇ ਸੋ ਮਾਤੇ ਇਹ ਰਾਛਸ ਅਤ ਹੀ ਬਲਵਾਨਾ ਮਾਨੁਖ ਭਗਤ ਰਹਿਣ ਜਿਨ ਨਾਨਾ ਤਰਾਸ ਕਰਤ ਕਾਹੂ ਨਹਿ ਜਨ ਕਉ ਨਿਰਪੈ ਫਿਰਤ ਹੋਤ ਕਰ ਮਨ ਕਉ ਬੇਸਵਾਹੁਤੀ ਏਕ ਪੁਰ ਤਮਨੈ ਦਾਨੁ ਖਾਤ ਮਨੁਖ ਭੂਜਮਨੈ ਸੋ ਅਬਲਾ ਰਾਜਾ ਪਹਾਈ ਨਿਰਖ ਰਾਵ ਕੀ ਪ੍ਰਵਾ ਲੁਹਾਈ ਇਹ ਬਿਦ ਕਹਿਓ ਨਿਰਭਤ ਤਨ ਬੈ ਨਾ ਜੋ ਤੁਮ ਹੋਇ ਰਾਖੋ ਨਿਜੈ ਨਾ ਤਉ ਮਾਰ ਅਸੁਰ ਕਹਾਵੋ ਯਾ ਪੁਰ ਕੋ ਸਭ ਸੋਕ ਮਿਟਾਵੋ ਤਬ ਮੈਂ ਭਰੋ ਤੋਹੇ ਕੋ ਤਾਮਾ ਜਬ ਤੈ ਹਨੈ ਅਸੁਰ ਕਹਾ ਬਾਮਾ ਦੇਸ ਸਭਾ ਅਰ ਲੋਗ ਬਸੈ ਸੁਖ ਮਿਟਾ ਪ੍ਰਜਾ ਕੇ ਚਿਤ ਕੋ ਸਭ ਦੁਖ ਬਲੀ ਆਠ ਸੈ ਮਹਿਖ ਮੰਗਾਇਓ ਪਛ ਭੋਜ ਪਕਵਾਨ ਪਕਾਇਓ ਮਦਰਾ ਅਤਕ ਤਹਾਂ ਲੈ ਧਰਾ ਸਾਧ ਬਾਰ ਜੋ ਚੁਆਇਨ ਕਰਾ ਭਲੀ ਪਾਂਤ ਸਭ ਅੰਨ ਬਨਾਏ ਪਾਂਤ ਪਾਂਤ ਬਿਖ ਸਾਥ ਮਿਲਾਏ ਲਾਏ ਗਰਦਵਾਨ ਬਹੁਤਈ ਅਫੀਮੈ ਬਾਂਧੇ ਆਨ ਅਸੁਰ ਕੀ ਸੀਮੈ ਆਧੀ ਰਾਤ ਦੈ ਤਹ ਆਇਓ ਗਰਦਵਾਨ ਬਹਿ ਖਾਨ ਚਬਾਇਓ ਪਛ ਭੋਜ ਬਹੁਤੇ ਤਬ ਖਾਏ ਭਰ ਭਰ ਪਿਆਲੇ ਮਧੈ ਚੜਾਏ ਮਦ ਕੇ ਪੀਏ ਵਿਸੁੱਧ ਹੋਇ ਰਹਾ ਆਨ ਅਭੀਮ ਗਰੋ ਤਹਿ ਗਹਾ ਸੋਏ ਰਹਾ ਸੁਧ ਕਛੂ ਨ ਪਾਈ ਨਾਰ ਪਛਾਨ ਕਾਤ ਕਾ ਧਾਈ 8000 ਮਨ ਸਿੱਕਾ ਲਿਓ ਤਾ ਪਰ ਓਟ ਢਾਰ ਕਰ ਦਇਓ ਭਸਮੀ ਭੂਤ ਦੈਤ ਮੋਕੀਓ ਬ੍ਰਹਵਤੀ ਪੁਰ ਕੋ ਸੁਖ ਦਿਓ ਦੋਹਰਾ ਇਹ ਛਲ ਅਬਲਾ ਅਸੁਰ ਹਨ ਨਿਰਪਹਿ ਬਰਿਓ ਸੁਖ ਪਾਏ ਸਕਲ ਪ੍ਰਜਾ ਸੁਖ ਸੋ ਬਸੀ ਹਿਰਦੈ ਹਰਖ ਉਪਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 330 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ